ਰੀਦਾ ਇਹ ਤਨ ਭੌਂਕਣਾ ਨਿਤ ਨਿਤ ਦੁਖੀ ਹੈ ਕੌਣ ਕੰਨੀ ਬੁੱਝੇ ਦੇ ਰਹਾ ਕਿੱਤੀ ਬੱਗੇ ਪਾਉਣ ਰੀਦਾ ਇਹ ਤਨ ਭੌਂਕਣਾ ਰੀਦ ਕਹਿੰਦਾ ਇਹ ਨਿਤ ਨਿਤ ਦੁਖੀ ਹੈ ਕੌਣ ਕੰਨੀ ਬੁੱਝੇ ਦੇ ਰਹਾ ਕਿੱਤੀ ਬੱਗੇ ਪਾਉਣ ਕਹਿੰਦਾ ਭੌਂਕਦਾ ਬਹੁਤ ਹੈ ਇਹਦੀਆਂ ਡਿਮਾਂਡਾਂ ਬਹੁਤ ਨੇ ਚੱਲਦਾ ਹੀ ਹੈ ਇਹ ਜਿਹੜਾ ਮਨ ਹੈ ਜਿੰਨਾ ਵੀ ਇਹ ਭੌਂਕਦਾ ਹੈ ਉਨੀ ਹੀ ਦੁੱਖ ਹੈ ਉਨਾ ਹੀ ਦੁੱਖ ਹੈ ਜਿੰਨੀਆਂ ਦੀਆਂ ਡਿਮਾਂਡਾਂ ਨੇ ਉਹਨਾਂ ਦੁੱਖੇ ਪੈਦਾ ਹੁੰਦਾ ਉਹਨਾਂ ਕੰਨੀ ਬੁੱਝੇ ਦੇ ਰਾਮ ਇਹਦੀ ਗੱਲੇ ਨਾ ਸੁਣਾ ਬੁੱਝੇ ਦੇ ਨਾ ਇੱਤੀ ਬੱਗੇ ਪਾਉਣ ਬਸ ਐਵੇਂ ਐਵੇਂ ਬੋਲਦੀ ਹੈ ਦੁਨੀਆ ਸੁਣੇ ਨਾ ਇਹਦੀ ਗੱਲ ਕਿਸੇ ਦੀ ਗੱਲੇ ਨਾ ਸੁਣ ਬਾਹਰੋਂ ਵੀ ਗੱਲਾਂ ਕਹੀ ਆਉਂਦੀਆਂ ਨੇ ਪੌਣ ਦੀ ਬਣ ਯਾਰ ਤੂੰ ਆ ਤੇਰਾ ਕੁੜੀਆ ਜੀ ਆ ਕੋਈ ਆ ਬਣਾ ਲੈ ਕੋਈ ਉਹ ਬਣਾ ਲੈ ਹਾਂ ਕੋ ਫਲ ਫਲ ਲਾ ਲੈ ਕੋ ਆ ਲਾ ਲੈ ਕੋਈ ਕੁੜੀਆ ਹੀ ਬਣਾ ਲੈ ਕਿਤੇ ਕਹਿੰਦਾ ਬਥੇਰੀ ਪੌਣ ਬਗਦੀ ਉਹ ਵੀ ਬੰਦੇ ਲੈਵਲ ਤੇ ਗੱਲ ਕਰਦੇ ਨੇ ਉਹ ਮੁਖਤਾ ਦੀਆਂ ਗੱਲਾਂ ਨੇ ਜਿਹੜੀਆਂ ਕਹਿੰਦਾ ਬਥੇਰੀ ਪੌਣ ਵੱਜਦੀ ਹੈ ਤੂੰ ਬੁੱਝੇ ਦੇ ਲੈਣੀ ਸੁਣੇ ਨਾ ਗੱਲ ਇਹ ਐਸੀ ਸਲਾਹ ਦੇਣਗੇ ਜਿੱਥੇ ਫਸੇ ਨੇ ਉਹ ਜਾਂ ਤੈਨੂੰ ਬਤਾ ਦੇਣਗੇ ਇਹ ਕਹਿੰਦੇ ਨੇ ਬੜੀ ਇਕੱਠੀ ਕਰਕੇ ਤੂੰ ਵੀ ਧੂਣਾ ਲਾ ਲੈ ਮੱਛਰ ਤੇ ਮੱਛਰ ਦੀ ਆਉ ਨਾ ਕਹਦਾ ਲਾ ਕਹਿੰਦੇ ਮੱਛਰ ਤੋਂ ਲਾਇਆ ਹੋਇਆ ਚਾਹੇ ਹਵਾ ਆ ਕੇ ਗੁੱਲੀ ਨੂੰ ਅੱਗ ਲੱਗ ਜਾ ਸੁੱਤੇ ਪਏ ਤੇ ਇਹਨਾਂ ਦੀ ਸਲਾਹ ਨਾ ਮੰਨ ਇਹਨਾਂ ਨੇ ਜਿਹੜਾ ਕੀਤਾ ਹੋਇਆ ਹੈ ਜਾਈ ਕਰਨਾ ਚਾਹੁੰਦੇ ਨੇ ਤੇਰੇ ਨਾਲ ਹਾਂਜੀ ਇਹ ਤਨ ਭੌਂਕਣਾ ਨਿਤ ਨਿਤ ਦੁਖੀ ਹੈ ਕੌਣ ਕੰਨੀ ਪੁੱਜੇ ਦੇ ਰਹਾ ਕਿੱਤੀ ਬੱਗੇ ਪਾਉਣ ਉਹ ਜਿੰਨਾ ਇਹਦੀ ਗੱਲ ਸੁਣੇਗਾ ਦੁੱਖ ਨਿਕਲੂਏ ਚੋਂ ਕਿਹੜਾ ਦੁੱਖ ਹੋਵੇ ਇਹਨਾਂ ਦੀਆਂ ਗੱਲਾਂ ਸੁਣ ਕੇ ਅਕਲ ਦੀ ਤਾਂ ਕੋਈ ਗੱਲ ਕਰਦੇ ਨਹੀਂ ਇਸ ਕਰਕੇ ਕੰਨੀ ਪੁੱਜੇ ਹੀ ਦੇ ਲੈਣੀ ਸੁਣੇ ਨਾ ਤੇਰਾ ਕਿੱਤੀ ਕਿੱਤੀ ਬੱਗੇ ਕੌਣ ਤੇਰੀਆਂ ਗੱਲਾਂ ਲੋਕ ਕਰਦੇ ਨੇ ਬਹੁਤ ਦੇਣ ਵਾਲੇ ਨੇ ਹਾਂਜੀ